ਕਿ ਜਿਸ ਚੀਜ਼ ਨੂੰ ਆਦਮੀ ਦੇ ਹੱਥ ਕਰ ਰਹੇ ਹਨ ਉਸ ਦੀ ਜ਼ਬਾਨ ਵੀ ਚੱਲੇਗੀ ਇਹ ਪਹਿਲੇ ਤਨ ਦਾ ਅਰਪਣ ਕਰਨਾ ਹੈ ਤਨ ਮਨ ਧਨ ਸਤਿਗੁਰੂ ਨੂੰ ਅਰਪਣ ਕਰਨਾ ਹੈ ਮੈਂ ਸੰਤ ਸਵਰਨ ਸਿੰਘ ਜੀ ਸਿਆਣ ਇਹਨਾਂ ਦੇ ਕਿਰਪਾ ਨਾਲ ਤੁਹਾਡੇ ਸਾਧ ਸੰਗਤ ਦਾ ਦਰਸ਼ਨ ਕਰ ਰਿਹਾ ਹਾਂ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਦੇ ਦਰਸ਼ਨ ਦੀ ਖਾਹਸ਼ ਨਾਮਧਾਰੀ ਪੰਥ ਦੇ ਵਿੱਚ ਇੱਕ ਧੁਰੇ ਵਾਂਗ ਜਦ ਤੋਂ ਸਤਿਗੁਰੂ ਜੀ ਪਰਦੇਸ ਗਏ ਹਨ ਉਹਨਾਂ ਦੀ ਰਜਾ ਹੈ ਸੀ ਜੀਵ ਉਹਨਾਂ ਦੀ ਗਤੀ ਨੂੰ ਨਹੀਂ ਸਮਝ ਸਕਦੇ ਗੁਰੂ ਹਰੀ ਸਿੰਘ ਜੀ ਨੇ ਬਹੁਤ ਕੁਝ ਉਹਨਾਂ ਦੇ ਦਰਸ਼ਨ ਦੇ ਨਿਮਿਤ ਕੀਤਾ ਕਰਾਇਆ ਉਡੀਕ ਦੇ ਹੀ ਆਪਣਾ ਦੇ ਦਾ ਉਲਾ ਕਰ ਲਿਆ ਤੇ ਸਤਿਗੁਰੂ ਪ੍ਰਤਾਪ ਸਿੰਘ ਜੀ ਦਾ ਕਰੀਬਨ 20 ਸਾਲ ਅਖੀਰਲਾ ਟਾਈਮ ਉਹ ਨੇੜੇ ਹੋ ਕੇ ਦਰਸ਼ਨ ਕੀਤਾ ਤੇ ਸਤਿਗੁਰੂ ਦੀ ਉਡੀਕ ਦੇ ਵਿੱਚ ਨਾਮਧਾਰੀ ਸਿੰਘ ਜਿਸ ਤਰ੍ਹਾਂ ਹੁਕਮ ਸੀ ਕਿਰਵਾਲ ਸਰ ਜਾਣਗੇ ਸਿੰਘ ਜਾਂ ਬੀਕਾਨੇਰ ਜਾਣਗੇ ਸਿੰਘ ਤੋ ਰਵਾਲ ਸਰਵ ਵਾਲੇ ਜਿਹੜੇ ਸਨ ਉਹਨਾਂ ਦੇ ਵਿੱਚ ਮੈਨੂੰ ਵੀ ਦਰਸ਼ਨ ਕਰਨ ਦਾ ਮੌਕਾ ਮਿਲਿਆ ਸੰਤ ਸਵਰਨ ਸਿੰਘ ਜੀ ਮੇਰੇ ਉਦੋਂ ਦੇ ਜਾਣੂ ਹਨ ਇਸ ਗੱਲ ਨੂੰ 63 ਸਾਲ ਹੋ ਗਏ ਹਨ 63 ਸਨ 1940 ਚ ਸੰਤ ਪ੍ਰੀਤਮ ਸਿੰਘ ਉਹਨਾਂ ਦੇ ਲੜਕੇ ਸੰਤ ਸੁਖਦੇਵ ਸਿੰਘ ਜੀ ਦਰਸ਼ਨ ਦੇ ਰਹੇ ਹਨ ਜਦ ਇਹ ਆਏ ਮੈਨੂੰ ਭੁਲੇਖਾ ਪਚਾਕਾ ਪਿਆ ਕਿ ਸੰਤ ਪ੍ਰੀਤਮ ਸਿੰਘ ਹੁਣੀ ਆ ਗਏ ਮੇਰੀ ਤੇ ਸੰਤ ਪ੍ਰੀਤਮ ਸਿੰਘ ਦੀ ਇੱਕ ਜਾਨ ਸੀ ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਦੀ ਹਜ਼ੂਰੀ ਦੇ ਵਿੱਚ ਜਦੋਂ ਇਹ ਬਚਨ ਮੈਂ ਸੁਣਦਾ ਉਹ ਪ੍ਰਤੱਖ ਸਾਹਮਣੇ ਮੂਰਤੀਮਾਨ ਹੋ ਜਾਂਦਾ ਹੈ ਕਿਸ ਤਰ੍ਹਾਂ ਲੋਕ ਆਪਣੇ ਪ੍ਰੀਤਮ ਦੀ ਭਾਲ ਦੇ ਵਿੱਚ ਆਪਣੇ ਸਤਿਗੁਰੂ ਦੇ ਦਰਸ਼ਨ ਦੇ ਖਾਹਸ਼ ਰੱਖ ਕੇ ਘਰਾਂ ਬਾਰਾਂ ਨੂੰ ਛੱਡ ਕੇ ਚਲੇ ਗਏ ਇਹ ਸਨ 1940 ਦਾ ਵਾਕਿਆ ਛੀਆਂ ਸੱਤਾਂ ਪਿੰਡਾਂ ਦੇ ਸਰੀਰ ਦੁਆਬੇ ਦੇ ਜਾਹੂ ਜਾ ਕੇ ਰਹੇ ਅਜੇ ਤੱਕ ਵੀ ਕੋਈ ਸਰੀਰ ਮੰਡੀ ਜਾਏਗਾ ਤੇ ਸਾਡੇ ਵਿੱਚੋਂ ਕਿਸੇ ਦਾ ਜੇ ਜ਼ਿਕਰ ਹੋਏ ਤਾਂ ਜਾਹੂ ਵਾਲੇ ਕਿਹਾ ਜਾਏਗਾ ਉਹਨਾਂ ਨੂੰ ਉਹ ਸਤਿਗੁਰੂ ਰਾਮ ਸਿੰਘ ਜੀ ਦੀ ਉਡੀਕ ਦੇ ਵਿੱਚ ਸਾਧੂ ਗਏ ਸਨ ਕਿਉਂ ਕਿ ਸਤਿਗੁਰੂ ਦਾ ਦਰਸ਼ਨ ਜੋ ਹੈ ਜਦ ਤੋਂ ਸ੍ਰਿਸ਼ਟੀ ਬਣੀ ਹੈ ਕਿਸੇ ਨਾ ਕਿਸੇ ਸੂਰਤ ਦੇ ਵਿੱਚ ਸ਼ਕਲ ਦੇ ਵਿੱਚ ਜਾਂ ਹੁਣੇ ਹੀ ਸਤਿਗੁਰਾਂ ਦੇ ਬਚਨ ਚ ਆਇਆ ਸੀ ਕਿ ਹਨੂਮਾਨ ਕਹਿੰਦਾ ਕਿ ਮੈਂ ਨਹੀਂ ਰਾਮਚੰਦਰ ਤੋਂ ਬਗੈਰ ਮੱਥਾ ਟੇਕਾਂਗਾ ਗੁਰੂ ਨਾਨਕ ਦੇਵ ਜੀ ਸਰਵ ਕਲਾ ਸੰਪੰਨ ਉਹਨਾਂ ਨੇ ਆਪ ਰਾਮਚੰਦਰ ਦਾ ਰੂਪ ਧਾਰਿਆ ਭਾਈ ਬਾਲੇ ਨੂੰ ਲਕਸ਼ਮਣ ਬਣਾ ਲਿਆ ਔਰ ਸੀ ਮਰਦਾਨੇ ਨੂੰ ਸੀਤਾ ਬਣਾ ਲਿਆ ਜਦ ਉਹ ਦਰਸ਼ਨ ਦਿੱਤਾ ਫਿਰ ਉਸਨੇ ਸੀਸ ਨਵਾਇਆ ਦਰਸ਼ਨ ਸਤਗੁਰ ਦਰਸ਼ਨ ਅਗਨ ਨਵਾਰੀ ਦਰਸ਼ਨ ਹੁਣੇ ਹੀ ਤੁਸੀਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਬਚਨ ਸੁਣਦੇ ਉਹ ਜਿਹੜੇ ਸਰੀਰ ਸਤਿਗੁਰੂ ਰਾਮ ਸਿੰਘ ਜੀ ਦੇ ਦਰਸ਼ਨ ਦੇ ਆਸ਼ਿਕ ਸਨ ਉਹਨਾਂ ਨੂੰ ਹੋਰ ਕੋਈ ਚੀਜ਼ ਚੰਗੀ ਨਾ ਸੀ ਲੱਗਦੀ ਉਹ ਦਰਸ਼ਨ ਦੇ ਵਾਸਤੇ ਜਿਸ ਤਰ੍ਹਾਂ ਗੁਰੂ ਅਰਜਨ ਦੇਵ ਜੀ ਨੇ ਲਿਖਿਆ ਸੁਣ ਯਾਰ ਹਮਾਰੇ ਸੱਜਣ ਇੱਕ ਕਰੋਂ ਬੇਨੰਤੀ ਆ ਜੇ ਕੋਈ ਵਜਾਉਣ ਵਾਲਾ ਆ ਗਿਆ ਤੇ ਉਹਦੇ ਇਸੇ ਹੀ ਸ਼ਬਦ ਨੂੰ ਪੜ ਲਿਆ ਜਾਏਗਾ ਸੁਣ ਯਾਰ ਹਮਾਰੇ ਸੱਜਣ ਇੱਕ ਕਰੋਂ ਬੇਨੰਤੀ ਆ ਤਿਸ ਮੋਹਨ ਲਾਲ ਪਿਆਰੇ ਹੋਂ ਫਿਰੋਂ ਖੋਜੰਤੀ ਆ ਹੁਣ ਤੁਸੀਂ ਸਤਿਗੁਰੂ ਜਗਜੀਤ ਸਿੰਘ ਜੀ ਦੇ ਹੁਕਮ ਅਨਸਾਰ ਪ੍ਰਯੋਗਾਂ ਦੇ ਦਿਨ ਕਰੀਬਨ ਆ ਪਹੁੰਚੇ ਹਨ ਆਪਣੀ ਆਪਣੀ ਹਿੰਮਤ ਅਨਸਾਰ ਤੁਸੀਂ ਨਾਮ ਜਪੋਗੇ ਪ੍ਰਯੋਗ ਕਰੋਗੇ ਇੱਕ ਮੈਂ ਅਰ ਜ਼ਰੂਰ ਕਰਾਂ ਮਾਲਾ ਦੁੜਾਉਣ ਦੇ ਵਾਸਤੇ ਨਹੀਂ ਹਿਸਾਬ ਵਾਸਤੇ ਹੈ ਮਾਲਾ ਜਿੰਨੀ ਜ਼ਿਆਦਾ ਦੌੜੇਗੀ ਤੁਹਾਨੂੰ ਕੋਈ ਫਾਇਦਾ ਨਹੀਂ ਹੋਏਗਾ ਮਾਲਾ ਤੁਸੀਂ ਫੇਰੋਗੇ ਤੁਹਾਨੂੰ ਪਤਾ ਹੋਏਗਾ ਕਿ ਇਹ ਇੱਕ ਕੈਲਕੂਲੇਟਰ ਕਿ ਮੇਰਾ ਕਿੰਨਾ ਬੈਲੈਂਸ ਹੋਇਆ ਮੈਂ ਕਿੰਨੇ ਮਿੰਟ ਬੈਠਾ ਹਾਂ ਘੰਟਾ ਬੈਠਾ ਹਾਂ ਜਾਂ ਅੱਧਾ ਘੰਟਾ ਬੈਠਾ ਹਾਂ ਕੀ ਪ੍ਰੋਗਰੈਸ ਕੱਢੀ ਹੈ ਪਰ ਪਰ ਪੀਸ ਮੈਂ ਕੀ ਕੰਮ ਕੀਤਾ ਹੈ ਬਹੁਤਿਆਂ ਸਰੀਰਾਂ ਨੂੰ ਇਹ ਅਜੇ ਰੁਚੀ ਨਹੀਂ ਬਣੀ ਅਜੇ ਇਹ ਇਸ਼ਕ ਨਹੀਂ ਲੱਗਾ ਕਿ ਕੀ ਚੀਜ਼ ਹੈ ਹਰ ਤੇਰੀ ਵੱਡੀ ਕਾਰ ਸੰਦੈ ਸਿੰਘ ਪਾਠੀ ਬੈਠੇ ਹਨ ਹਰ ਤੇਰੀ ਵੱਡੀ ਕਾਰ ਮੈਂ ਮੂਰਖ ਲਾਈ ਬਹੁਤ ਵੱਡੀ ਕਾਰ ਹੈ ਐਵੇਂ ਛੋਟੀ ਮਾਮੂਲੀ ਨਹੀਂ ਮਾਲਾ ਖਿੱਚਣ ਦੀ ਪਹਿਲੇ ਨਾਮ ਮੰਤਰ ਹੈ ਇਹ ਤੇ ਨਹੀਂ ਮੈਂ ਬਹੁਤੀ ਅਰਜ਼ ਕਰਨਾ ਮੰਤਰ ਮੰਤਰ ਸ਼ੁੱਧ ਕਰਕੇ ਜਪਣਾ ਉਹ ਸੁਸਰਾ ਸਤਿਗੁਰੂ ਜੀ ਦੇ ਹਜ਼ੂਰ ਹੋਇਆ ਗੁਰੂ ਗੋਬਿੰਦ ਸਿੰਘ ਤੱਕ ਹੋਇਆ ਉਹ ਇਦਾਂ ਹੀ ਕਈ ਕਈ ਲਓ ਜੀ ਇਸ਼ਨਾਨ ਚ ਕੀ ਪਿਆ ਮਨ ਸਾਫ਼ ਚਾਹੀਦਾ ਲਓ ਜੀ ਗੁਰਦੁਆਰੇ ਜਾ ਕੇ ਕਿ ਮਨ ਪਤਾ ਨਹੀਂ ਉਹ ਕਿਹੜੀ ਦਵਾਈ ਨਾਲ ਸਾਫ਼ ਹੁੰਦਾ ਹੈ ਉਹ ਕੀ ਕਹਿੰਦਾ ਕਹਿੰਦਾ ਸ਼ੁੱਧ ਆਹਾਰ ਬਿਹਾਰ ਨਾ ਜਦ ਤੱਕ ਵਸਤਰ ਸੁਧ ਨਾ ਤਨ ਦਾ ਲੱਖ ਲਾਨਤ ਤੇਰਾ ਸੁਸਰਿਆ ਜੇ ਤੂੰ ਵਸਾ ਕਰੇ ਮਨ ਦਾ ਜੇ ਫੇ ਵੀ ਕਹਿ ਪਈ ਮਨ ਸਾਫ਼ ਹੋਈ ਹੋਣਾ ਚਾਹੀਦਾ ਮਨ ਅੰਤ ਨਹੀਂ ਜਹ ਜਾਂਦਾ ਜਦੋਂ ਤੁਸੀਂ ਇਸ ਨੂੰ ਬੱਚਾ ਜਦੋਂ ਇਹਨੂੰ ਪੜ੍ਹਾਈ ਕਰਨ ਦੇ ਵਾਸਤੇ ਬਿਠਾਓਗੇ ਉਚੇਚ ਕਰਕੇ ਖੇਲਣ ਵਾਸਤੇ ਦੌੜੇਗਾ ਕਿਉਂ ਕਿ ਉਹਨੂੰ ਇਹ ਮਨ 'ਚ ਹੁੰਦਾ ਪਈ ਮੇਰੀ ਕਿਸ ਤਰ੍ਹਾਂ ਬੰਦਸ਼ ਖਲਾਸ ਇਥੋਂ ਹੋਵੇ ਤੇ ਮੈਂ ਦੌੜਾਂ ਤੇ ਜਾ ਕੇ ਖੇਲਾਂ ਅਲਪ ਮਤ ਬਾਲ ਬਾਲਕ ਬੱਪਰੇ ਕੀ ਸਰਪ ਅਗਨ ਕਰਮੇ ਲੈ ਮਾਤਾ ਪਿਤਾ ਕੰਠ ਲਾਏ ਰਾਖੇ ਅਨੰਦ ਸਹਿਜ ਤਬ ਖੇਲਾ ਸਤਿਗੁਰੂ ਕਿਰਪਾ ਕਰਦਾ ਹੈ ਅ ਸਾਡਾ ਮਹਾਰਾਜ ਕਹਿੰਦੇ ਕਾਇਆ ਨਗਰੀ ਇੱਕ ਬਾਲਕ ਵਸਿਆ ਖਿਨ ਪਲ ਥਿਲ ਨਾ ਰਹਾਈ ਕਾਇਆ ਨਗਰੀ ਇੱਕ ਬਾਲਕ ਵਸਿਆ ਖਿਨ ਪਲ ਥਿਲ ਨਾ ਰਹਾਈ ਆਨਕ ਯਤਨ ਉਪਾਵ ਕਰ ਥਾਕੇ ਉਹ ਬਾਰੰਬਾਰ ਪਰਮਾਈ ਫੇ ਜਦ ਬਾਬਾ ਮੇਰੇ ਠਾਕਰ ਬਾਲ ਕੇ ਕਦ ਕਰ ਆਣ ਸੱਚੇ ਪਾਤਸ਼ਾਹ ਇਹ ਮੇਰੇ ਕਾਬੂ ਨਹੀਂ ਆ ਰਿਹਾ ਆਖੋ ਧੰਨ ਸਤਿਗੁਰੂ ਜਗਜੀਤ ਸਿੰਘ ਉਹ ਕਹਿੰਦੇ ਤੁਹਾਤੋਂ ਇਹ ਕਾਬੂ ਨਹੀਂ ਆਉਣਾ ਤੁਸੀਂ ਮਨ ਨੂੰ ਪਹਿਲਾਂ ਨਹੀਂ ਕਾਬੂ ਕਰ ਸਕਦੇ ਤਨ ਨੂੰ ਕਾਬੂ ਕਰਕੇ ਇਸ਼ਨਾਨ ਕਰਕੇ ਬੈਠੋ ਤੇ ਸਹੀ ਜਿਉਂ ਜਾਣੇ ਤਾਂ ਦੁਰਮਤ ਹਨ ਜਿਉਂ ਜਾਣੋ ਤਾਂ ਦੁਰਮਤ ਹਰ ਹਨ ਕਰ ਬਸ ਕਾਇਆ ਗਾਓ ਤੇ ਕਹਿੰਦੇ ਰਣ ਰੂਤੋ ਭਾਜੇ ਨਹੀਂ ਸੂਰੋ ਥਾਰੋ ਨਾ ਜੇ ਤੂੰ ਆਪਣੇ ਕਾਇਆ ਰੂਪੀ ਗਾਉ ਨੂੰ ਵਸ ਕਰਕੇ ਬੈਠ ਜਾਏਗਾ ਆਸਣ ਦੇ ਉੱਤੇ ਰਣ ਦੇ ਵਿੱਚ ਰੂਤੋ ਭਾਜੇ ਨਹੀਂ ਤੇ ਸੂਰੋ ਥਾਰੋ ਨਾ ਫੇ ਵੀ ਤੂੰ ਸੂਰਮਾ ਤੋ ਇਸ ਕਰਕੇ ਇਹ ਤੁਸੀਂ ਭਾਗਾ ਵਾਲੇ ਹੋ ਇਹ ਪ੍ਰਯੋਗ ਕਰਨਾ ਹੈ ਨਾਮ ਦਾ ਹਿੰਦੀ ਲਫ਼ਜ਼ ਹੈ ਪ੍ਰਯੋਗ ਉਹ ਦਵਾਈ ਦਿੰਦੇ ਕਿ ਇਹ ਦਵਾਈ ਐਸ ਐਸ ਯੋਗ ਦਾ ਤੁਸੀਂ ਪ੍ਰਯੋਗ ਕਰੋ ਇਸ ਤਰ੍ਹਾਂ ਸੇਵਨ ਕਰੋ ਪ੍ਰਯੋਗ ਕਰੋ ਇਹ ਦੇਖਣਾ ਹੈ ਕਿ ਇਸ ਪ੍ਰਯੋਗ ਦੇ ਨਾਲ ਸਾਡੇ ਮਨ 'ਚ ਕੀ ਤਬਦੀਲੀ ਆਈ ਹੈ ਪ੍ਰਯੋਗ ਤੇ ਕੀਤਾ ਦਵਾਈ ਖਾਧੀ ਹੈ ਮਗਰ ਤਬਦੀਲੀ ਕੀ ਆਈ ਹੈ ਜੇ ਤਬਦੀਲੀ ਨਹੀਂ ਆਈ ਤੇ ਪ੍ਰਾਪਤੀ ਨਹੀਂ ਹੋਈ ਕਹੋ ਕਬੀਰ ਬੁੱਧ ਹਰ ਲਈ ਮੇਰੀ ਬੁੱਧ ਬਦਲੀ ਤੇ ਸਿੱਧ ਪਾਈ ਬੁੱਧ ਬਦਲਣੀ ਪੈਗੀ ਫਿਰ ਸਿੱਧੀ ਪ੍ਰਾਪਤ ਹੋਏਗੀ ਜੇ ਬੁੱਧ ਨਹੀਂ ਨਾ ਬਦਲੀ ਤੇ ਸਿੱਧੀ ਨਹੀਂ ਮਿਲੇਗੀ ਹੁਣ ਆ ਦੇਖੋ ਸਾਡੇ ਸਾਥੀ ਆ ਸੰਤ ਕੁਲਵੰਤ ਸਿੰਘ ਜੀ ਆ ਗਏ ਹਨ ਤੇ ਹੁਣ ਸ਼ਬਦ ਦਾ ਵੀ ਥੋੜਾ ਜਿਹਾ ਪ੍ਰਯੋਗ ਕਰਾਂਗੇ ਤੇ ਕਿਉਂਕਿ ਇਹ ਕੀਰਤਨ ਨਿਰਮੋਲਕ ਹੀਰਾ ਆ मुक्त बंधन अनकुबार सर्व कला समरथ ਡੋਲਨ ਤੇ ਰਾਖੋ ਪ੍ਰਭੂ ਨਾਨਕ ਦੇ ਕਰ ਹੱਥ ਜਾਹੀ ਕੁਲ ਤੇ ਪ੍ਰਗਟ ਹੋ ਤਾਹੀ ਕੁਲ ਕੋ ਨਾਮ ਪੁਨ ਦਵਾਦਸ ਗੁਰਿੰਦ ਕੋ ਮੇਰੀ ਹੈ ਪ੍ਰਣਾਮ ਸੁਣ ਯਾਰ ਹਮਾਰੇ ਹੀ ਸਜਣਾ ਸੁਣ ਯਾਰ ਹਮਾਰੇ ਅੰਤਿਆ ਤਿਸ ਮੋਹਨ ਲਾਲ ਪਿਆਰੇ ਹੋ ਫਿਰੋਂ ਖੁਜੰਤੀਆ ਤਿਸ ਦਸ ਪਿਆਰੇ ਸਿਰ ਧਰੀ ਉਤਾਰੇ ਤੈ ਸਾਹਿਬ ਕੀ ਬਾਤ ਜੇ ਆਖੇ ਕੋ ਨਾਨਕ ਤਿਸ ਕਿਆ ਦੀਦੈ ਸੀਸ ਵਢੇ ਕਰ ਬੈਸਣ ਦੀ ਜੈ ਬਿਨ ਸਿਰ ਸੇਵ ਕਰੀ ਜਾਏ ਤਿਸ ਦਸ ਪਿਆਰੇ ਹੇ ਪਿਆਰੇ ਸਿਰ ਤਰੀ ਜੀ ਉਤਾਰੇ नायका इचभिन दर्श दखार इक भोरी दर्शन दी जाए ਮਨ ਲੀਨਾ ਜਿਉ ਜਲ ਮੀਨਾ ਚਾਤ੍ਰਿਕ ਜਿਵੈ ਤਸੰਤੀਆ ਜਨ ਨਾਨਕ ਗੁਰ ਪੂਰਾ ਪਾਇਆ ਸਗਲੀ ਤਿਖਾ ਬੁਝੰਤੀਆ